ਸਿਰਫ ਤੈਨੂੰ ਹੀ ਅਰਪਿਤ ਤੇਰੇ ਮੁਖਾਰਬਿੰਦ ਚੋਂ ਕਿਰਦੇ ਉਹ ਸਾਰੇ ਹੀ ਪੁਸ਼ਪ ਤੇਰੇ ਮੁਖਾਰਬਿੰਦ ਚੋਂ ਕਿਰਦੇ ਉਹ ਸਾਰੇ ਹੀ ਪੁਸ਼ਪ ਜੋ ਮੈਂ ਆਪਣੀ ਝੋਲੀ ਵਿੱਚ ਸਮੇਟੇ ਜੋ ਮੈਂ ਆਪਣੀ ਝੋਲੀ ਵਿੱਚ ਸਮੇਟੇ ਤੇ ਫਿਰ ਸੁਗੰਧੀ ਬਖੇਰਨ ਲਈ ਕਾਗਜ਼ਾਂ ਤੇ ਸਜਾਏ ਤੇ ਫਿਰ ਸੁਗੰਧੀ ਬਖੇਰਨ ਲਈ ਕਾਗਜ਼ਾਂ ਤੇ ਸਜਾਏ ਉਹ ਸਿਰਫ ਤੈਨੂੰ ਹੀ ਅਰਪਿਤ ਹਨ ਉਹ ਸਾਰੇ ਸਿਰਫ ਤੈਨੂੰ ਹੀ ਅਰਪਿਤ ਹਨ ਚੰਦ ਸੀਮਤ ਸਫਿਆਂ ਤੇ ਚੰਦ ਸੀਮਤ ਸਫਿਆਂ ਤੇ ਆਪਣੇ ਦਿਲ ਦੀ ਸਿਆਹੀ ਨਾਲ ਲਿਖੇ ਆਪਣੇ ਦਿਲ ਦੀ ਸਿਆਹੀ ਨਾਲ ਲਿਖੇ ਕਦੇ ਦਰਦ 'ਚ ਡੁੱਬੇ ਕਦੇ ਆਨੰਦ 'ਚ ਸਰਸ਼ਾਰ ਹੋਏ ਕਦੇ ਦਰਦ 'ਚ ਡੁੱਬੇ ਤੇ ਕਦੇ ਆਨੰਦ 'ਚ ਸਰਸ਼ਾਰ ਹੋਏ ਮੇਰੇ ਸ਼ਬਦਾਂ ਦੇ ਕੁਝ ਹੋਰ ਸ਼ਰਧਾ ਸੁਮਨ ਵੀ ਸਿਰਫ ਤੇਰੇ ਲਈ ਹੀ ਹਨ ਮੇਰੇ ਸ਼ਬਦਾਂ ਦੇ ਕੁਝ ਹੋਰ ਸ਼ਰਧਾ ਸੁਮਨ ਵੀ ਸਿਰਫ ਤੇਰੇ ਲਈ ਹੀ ਹਨ ਮੇਰੇ ਕੋਲ ਨਾ ਤਾਂ ਧਰਤੀ ਜਿੱਡਾ ਕੋਈ ਕਾਗਜ਼ ਹੈ ਮੇਰੇ ਕੋਲ ਨਾ ਤਾਂ ਧਰਤੀ ਜਿੱਡਾ ਕੋਈ ਕਾਗਜ਼ ਹੈ ਤੇ ਨਾ ਹੀ ਸਮੁੰਦਰ ਜਿਹੀ ਸਿਆਹੀ 'ਚ ਮੈਂ ਕਲਮ ਡੁਬਾਉਣ ਦਾ ਦਾਵਾ ਕਰਦੀ ਹਾਂ ਨਾ ਹੀ ਸਮੁੰਦਰ ਜਿਹੀ ਸਿਆਹੀ 'ਚ ਮੈਂ ਕਲਮ ਡੁਬਾਉਣ ਦਾ ਦਾਵਾ ਕਰਦੀ ਹਾਂ ਮੇਰੀ ਵਸੀਅਤ 'ਚ ਤਾਂ ਮੇਰੀ ਦੌਲਤ ਮੇਰੀ ਵਸੀਅਤ 'ਚ ਤਾਂ ਮੇਰੀ ਦੌਲਤ ਤੇਰੀ ਹੀ ਬਖਸ਼ੀ ਬੁੱਧੀ ਨਾਲ ਕਾਗਜ਼ ਦੀ ਹਿੱਕ ਤੇ ਸਜਾਏ ਮੇਰੀ ਵਸੀਅਤ 'ਚ ਤਾਂ ਮੇਰੀ ਦੌਲਤ ਤੇਰੀ ਹੀ ਬਖਸ਼ੀ ਬੁੱਧੀ ਨਾਲ ਕਾਗਜ਼ ਦੀ ਹਿੱਕ ਤੇ ਸਜਾਏ ਸਿਰਫ ਕੁਝ ਗਰੀਬੜੇ ਜਿਹੇ ਸਿਰਫ ਕੁਝ ਗਰੀਬੜੇ ਜਿਹੇ ਨਾਜ਼ੁਕ ਜਿਹੇ ਮਾਸੂਮ ਜਿਹੇ ਨਾਜ਼ੁਕ ਜਿਹੇ ਮਾਸੂਮ ਜਿਹੇ ਤੈਨੂੰ ਪਰਵਾਨ ਹੋ ਸਕਣ ਦੀ ਆਸ ਨਾਲ ਲਿਖੇ ਚੰਦ ਲਫ਼ਜ਼ ਹਨ ਤੈਨੂੰ ਪਰਵਾਨ ਹੋ ਸਕਣ ਦੀ ਆਸ ਨਾਲ ਲਿਖੇ ਚੰਦ ਹਰਫ ਨੇ ਜੋ ਸਦਾ ਸਿਰਫ ਤੇਰੇ ਹੀ ਨਾਂ ਹਨ ਜੋ ਸਦਾ ਸਿਰਫ ਤੇ ਰਹੀ ਨਾ